ਸੋ ਬੇਨਤੀ ਕਰ ਰਹੇ ਸਾਂ ਕਿ ਮਰਦਾਨੇ ਨੂੰ ਆਖਿਆ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਰਦਾਨਿਆ ਮੀਟ ਅੱਖਾਂ ਮਰਦਾਨਾ ਅੱਖਾਂ ਮੀਟ ਦਾ ਤੇ ਜਿਸ ਵੇਲੇ ਆਖਣ ਲੱਗੇ ਖੋਲ ਅੱਖਾਂ ਤਾਂ ਦੇਖਦੇ ਆ ਕਿ ਭੈਣ ਨਾਨਕੀ ਦੇ ਦਰਵਾਜ਼ੇ ਦੇ ਮੋਹਰੇ ਖੜੇ ਨੇ ਭੈਣ ਨਾਨਕੀ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਤੇ ਭੈਣ ਨਾਨਕੀ ਨੇ ਆਪਣੇ ਵੀਰ ਦੀ ਆਵਾਜ਼ ਸੁਣੀ ਹੈ ਵੀਰ ਦੀ ਆਵਾਜ਼ ਸੁਣ ਕੇ ਛੱਡ ਕੇ ਸਭ ਕੁਝ ਭੱਜੀ ਆ ਕੇ ਦਰਵਾਜ਼ਾ ਖੋਲ੍ਹਿਆ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਗਦਗਦ ਹੋਈ ਹੈ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਗਲਵਕੜੀ ਪਾਈ ਹੈ ਤੇ ਆ ਕੇ ਉਹ ਪ੍ਰਸ਼ਾਦਾ ਛਕਿਆ ਇਸੇ ਤਰ੍ਹਾਂ ਮਾਈ ਦਾਨੀ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬਾਗ ਬਾਗ ਹੋਈ ਮਸਤਾਨੀ ਹੋ ਕੇ ਚਰਨਾਂ ਤੇ ਲੇਟਦੀ ਆ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਈ ਦੇ ਬਗਲਾਂ ਦੇ ਵਿੱਚ ਬਾਹਾਂ ਦੇ ਕੇ ਮਾਈ ਨੂੰ ਉੱਪਰ ਚੱਕਿਆ ਉੱਪਰ ਚੱਕ ਕੇ ਮਾਈ ਨੇ ਆਪਣੀਆਂ ਬਾਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਗਲ ਵਿੱਚ ਪਾਈਆਂ ਨੇ ਤੇ ਵਿਰਾਗੀ ਦਸ਼ਾ ਸਾਰੇ ਪਿੰਡ ਵਾਲੇ ਸੂਬੇ ਜਥੇਦਾਰ ਤੇ ਸਭ ਸੰਗਤ ਦੇਖਦੀ ਹੈ ਬਰਾਗ ਅਵਸਥਾ ਮਨ ਦੀ ਬਣੀ ਹੈ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਜ਼ੂਰੀ ਦੇ ਵਿੱਚ ਪਾਠ ਦਾ ਭੋਗ ਪਿਆ ਭਾਈ ਧਾਰਾ ਸਿੰਘ ਨੇ ਲੰਗਰ ਤਿਆਰ ਕੀਤਾ ਤੇ ਲੰਗਰ ਛਕਿਆ ਉੱਥੇ ਦੁਪਹਿਰਾ ਕਟਿਆ ਦੁਪਹਿਰ ਕੱਟ ਕੇ ਤੇ ਫਿਰ ਵਾਪਸ ਰਵਾਨਾ ਹੋਏ ਨੇ ਇਸ ਮਾਈ ਦੇ ਸਿਦਕ ਦੇ ਸਦਕਾ ਪ੍ਰੇਮ ਦੇ ਸਦਕਾ ਸਾਧ ਸੰਗਤ ਜੀ ਇਸ ਪਿੰਡ ਵਾਸੀਆਂ ਨੂੰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਾਰੀ ਦਰਸ਼ਨ ਦਿੱਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ ਇਸ ਦਾ ਕੋਈ ਮੁੱਲ ਨੋਟਾਂ ਨਾਲ ਨਹੀਂ ਤਾਰਿਆ ਜਾ ਸਕਦਾ ਇਸ ਦਾ ਮੁੱਲ ਕੋਈ ਸੋਨੇ ਚਾਂਦੀ ਨਾਲ ਨਹੀਂ ਤਾਰਿਆ ਜਾ ਸਕਦਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀ ਕੀ ਬਖਸ਼ਿਸ਼ਾਂ ਕੀਤੀਆਂ ਹਨ ਪਾਕਿਸਤਾਨ ਬਣਨ ਤੋਂ ਕਿੰਨਾ ਚਿਰ ਪਹਿਲਾਂ ਇਹ ਦੱਸਿਆ ਕਿ ਸਾਧ ਸੰਗਤ ਜੀ ਤੁਸੀਂ ਇਧਰ ਆਓ ਪੰਜਾਬ ਦੇ ਪਾਸੇ ਪਾਕਿਸਤਾਨ ਬਣ ਰਿਹਾ ਬੜਾ ਰੌਲਾ ਪੈਣਾ ਹੈ ਔਰ ਤੁਹਾਡੀ ਖੁਆਰੀ ਹੋਵੋਗੀ ਜੇ ਤੁਸੀਂ ਬਚਨ ਮੰਨ ਕੇ ਉਧਰ ਪਾਰ ਆ ਜਾਓ ਜੇ ਕੁਝ ਨਾ ਹੋਇਆ ਤਾਂ ਫਿਰ ਵਾਪਸ ਮੁੜ ਜਾਣਾ ਕਿਸੇ ਰਾਜਨੀਤਿਕ ਲੀਡਰ ਨੇ ਇਹ ਗੱਲ ਨਹੀਂ ਆਖੀ ਉਸ ਵੇਲੇ ਹੋਰ ਧਾਰਮਿਕ ਲੀਡਰ ਬਥੇਰੇ ਸਨ ਕਿਸੇ ਨੇ ਨਹੀਂ ਦੱਸਿਆ ਇੱਕ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਪਾਕਿਸਤਾਨ ਬਣ ਜਾਣਾ ਇੱਧਰ ਆ ਜਾਓ ਜਿਹੜੇ ਹੁਕਮ ਮੰਨ ਕੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਏ ਉਹਨਾਂ ਨੇ ਜੋ ਸੁਖ ਪ੍ਰਾਪਤ ਕੀਤਾ ਜੋ ਬਿਲਕੁਲ ਕੰਗਾਲ ਲੋਕ ਸਨ ਉਹਨਾਂ ਨੂੰ ਰਾਜੇ ਬਣਾਇਆ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੋਲੋਂ ਜ਼ਮੀਨਾਂ ਦਿੱਤੀਆਂ ਕੋਲੋਂ ਪਸ਼ੂ ਦਿੱਤੇ ਖੇਤੀ ਦੇ ਸਾਧਨ ਕੋਲੋਂ ਦਿੱਤੇ ਕੋਲੋਂ ਬੀਜ ਦਿੱਤਾ ਤੇ ਇੰਨੀਆਂ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਕਿ ਅੱਜ ਉਹ ਰਾਜਿਆਂ ਦੇ ਸਮਾਨ ਹਨ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੀਵਨ ਨਗਰ ਦਾ ਇਲਾਕਾ ਜੋ ਬਿਲਕੁਲ ਉਜਾੜ ਸੀ ਉਸ ਨੂੰ ਵਸਾਇਆ ਉਥੇ ਪਾਕਿਸਤਾਨ ਤੋਂ ਉਜੜੇ ਲੋਕਾਂ ਨੂੰ ਆਪਣੀ ਸਾਧ ਸੰਗਤ ਨੂੰ ਕਿਸ ਤਰ੍ਹਾਂ ਨਵਾਜਿਆ ਆਪ ਜੀ ਇਸ ਕਵਿਤਾ ਦੇ ਵਿੱਚ ਸਰਵਣ ਕਰੋ ਆ ਜੋ ਕਵਿਤਾ ਆਪ ਦੇ ਸਾਹਮਣੇ ਪੇਸ਼ ਕਰਨ ਲੱਗੇ